ਜਾ ਮੂ ਇੱਕ ਤਾਂ ਲੱਖ ਤੋਂ ਜਿੱਤੀ ਪਿੰਨਣੇ ਦਰ ਕਿਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ ਦੇਖੋ ਇਹ ਬਾਹਮਣ ਨਾਲ ਗੱਲ ਹੈ ਇੱਥੇ ਜਾਂ ਲਫ਼ਜ਼ ਨਹੀਂ ਹੈ ਜਾ ਇਹ ਲਫ਼ਜ਼ ਜਾ ਮੂੰ ਜਦ ਮੈਂ ਇੱਕ ਜਦੋਂ ਮੈਂ ਇੱਕਾਂ ਸੁਚਿੱਤੀ ਨਹੀਂ ਹੈ ਮੇਰੇ ਵਿੱਚ ਤਾਂ ਲੱਖ ਤੋਂ ਜਿੱਤੀ ਤਾਂ ਲੱਖ ਤੋਂ ਵੀ ਮੈਂ ਭਾਰੂ ਹਾਂ ਲੱਖਾਂ ਤੋਂ ਭਾਰੂ ਹਾਂ ਸਵਾ ਲੱਖ ਸੇ ਇੱਕ ਲੜਾਉਂ ਗਿਆ ਨਾ ਨੇ ਦਰ ਕਿਤੜੇ ਕਿੰਨੇ ਹੀ ਦਰ ਹੋਣ ਚਾਹੇ ਕਿੰਨੇ ਹੀ ਦਲ ਨੇ ਚਾਹੇ ਕਿੰਨੀਆਂ ਹੀ ਬੱਤਾਂ ਨੇ ਚਾਹੇ ਕਿੰਨੇ ਹੀ ਲੋਕ ਨੇ ਦੁਨੀਆ ਦੇ ਚਾਹੇ ਮਨਮੁਖ ਉਹਨਾਂ ਸਾਰਿਆਂ ਤੇ ਭਾਰੂ ਹੈ ਇੱਕ ਉਹ ਸਾਰਿਆਂ ਦੇ ਵਿੱਚ ਨੁਕਸ ਕੱਢੀ ਜਾਂਦਾ ਸਾਰੇ ਗੁਰਨਾਨਕ ਫਿਰਿਆ ਇੱਕ ਹੋ ਕੇ ਸਾਰੇ ਭਰੂਗਾ ਬਾਹਮਣ ਵਿਰਥਾ ਗਇਓ ਜਨਮ ਪੰਡਤ ਨੂੰ ਕਹਿੰਦੇ ਤੇਰਾ ਜਨਮ ਵਿਰਥਾ ਚਲਾ ਗਿਆ ਇੱਕ ਨਹੀਂ ਨਾ ਹੋਇਆ ਜਿਨੀ ਕੀਤੋ ਸੋ ਵਿਸਰੇ ਜਿਨੇ ਤੈਨੂੰ ਪੈਦਾ ਕੀਤਾ ਤੇ ਤਾਂ ਉਹੀ ਵਿਸਾਰ ਛੱਡਿਆ ਜੀ ਤੋ ਤੂੰ ਪੈਦਾ ਹੋਇਆ ਤਾਂ ਤੈਨੂੰ ਤਾਂ ਉਹਦਾ ਹੀ ਪਤਾ ਨਹੀਂ ਹੈ ਉਹੀ ਵਿਸਾਰਿਆ ਹੋਇਆ ਤਾਂ ਤੇਰਾ ਜਨਮ ਵਿਰਥਾ ਚਲਾ ਗਿਆ ਜਿਨੇ ਆਪਣਾ ਮੂਲ ਨੂੰ ਪੈਦਾ ਜਿੱਥੋਂ ਹੋਇਆ ਉਹਨੂੰ ਪਛਾਣ ਲਿਆ ਹੋਇਕ ਹੋ ਗਿਆ ਪਰ ਨੂੰ ਕਿਹਾ ਵੀ ਤੈਂ ਤਾਂ ਦੁਨੀਆ ਹੀ ਦਾਸਤੀ ਜੇ ਮਾਰਗ ਪੰਡਤ ਗਏ ਪਾਛੇ ਕਈ ਬਸ਼ੀਰ ਸਾਰੇ ਪਿੱਛੇ ਤੁਰ ਪਏ ਇੱਕ ਔਕਟ ਘਾਟੀ ਰਾਮ ਕੀ ਤੇ ਚੱਲ ਰਿਹਾ ਕਬੀਰ ਕਬੀਰ ਕੱਲਾ ਹੀ ਚੱਲ ਰਿਹਾ ਪਰ ਸਾਰਿਆਂ ਤੇ ਭਾਰੂ ਹੈ ਕੱਲਾ ਹੀ ਅੱਜ ਵੀ ਕਿੰਨੇ ਨੇ ਬੱਤਾ ਕਿੰਨੀਆਂ ਹੀ ਨੇ ਅੱਡਾ ਦੇ ਸੰਤ ਸਮੂਹ ਰੇਖ ਮਕੀ ਕੇ ਬੱਤਾ ਅਨੇਕ ਨੇ ਮਨੁੱਖਾਂ ਦੀਆਂ ਬੰਦੇ ਵੀ ਬਹੁਤ ਆਏ ਪਰ ਸੱਲਾ ਹੀ ਭਾਰੂ ਆ ਠੀਕ ਹੈ ਜੀ ਜਾ ਮੂ ਇੱਕ ਤਾਂ ਲੱਕ ਤੋਂ ਜਿੱਤੀ ਪਿੰਨਣੇ ਦਰ ਕਿਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ ਇੱਥੇ ਚੌਥੇ ਸ਼ਲੋਕ ਦੀ ਸਮਾਪਤੀ ਹੈ ਜੀ